ਦੋਹਰਾ ਨਗਰ ਸਰੋਮਨ ਕੋ ਤੋ ਸਿੰਘ ਸਰੋਮਨ ਭੂਪ ਅਮਿਤ ਦਰਬ ਘਰ ਮੈਤਰੇ ਤਰੇ ਸੁੰਦਰ ਕਾਮ ਸਰੂਪ ਚਉਪਈ ਦ੍ਰਿਗ ਧੰਨਿਆ ਤਾ ਕੀ ਬਰ ਨਾਰੀ ਨਿਰਪ ਕੋ ਰਹਿ ਲਾਜ ਤੇ ਪਿਆਰੀ ਏਕ ਦਿਵਸ ਰਾਜਾ ਘਰ ਆਇਓ ਰੰਗਨਾਥ ਜੋਗੀ ਇਹ ਬੁਲਾਇਓ ਦੋਹਰਾ ਬ੍ਰਹਮ ਬਾਦ ਤਾ ਸੋ ਕੀਓ ਰਾਜਾ ਨਿਕਟ ਬੁਲਾਏ ਜੋ ਕਛ ਕਥਾ ਤਿਨ ਸੋ ਪਈ ਸੋ ਮੈਂ ਕਹਤ ਬਨਾਏ ਏਕ ਨਾਥ ਸਭ ਜਗਤ ਮੈਂ ਵਿਆਪ ਰਹੋ ਸਭ ਦੇਸ ਸਭ ਨਿਨ ਮੈਂ ਰਵ ਰਹਿਓ ਊਚ ਨੀਚ ਕੇ ਭੇਸ ਚਉਪਈ ਸਰਬ ਵਿਆਪੀ ਸ੍ਰੀ ਪਦ ਜਾਣੋ ਸਭੀ ਕੋ ਪੋਖਕ ਕਰਮਾ ਨਹੁ ਸਰਬ ਦਿਆਲ ਮੇਘ ਜਿਨ ਢਾਰੀ ਸਭ ਕਾਹੂ ਪਰ ਕਿਰਪਾ ਕਰੀ ਦੋਹਰਾ ਸਭ ਕਾਹੂ ਕੋ ਪੋਖੀ ਸਭ ਕਾਹੂ ਕੋ ਦੇ ਜੋ ਤਾਂ ਤੇ ਮੁਖ ਫੇਰੀ ਮੰਗ ਮੀਚ ਕਹਲੇ ਚਉਪਈ ਸੁਖ ਸੋਖਾ ਇਕਨ ਪਰੈ ਇਕਨ ਮਾਰੈ ਇਕਨ ਉਬਰੈ ਇਕਨ ਘਟਵੈ ਏਕ ਬਿਠਾਵੈ ਦੀਨ ਦਇਆਲ ਜੋ ਚਰਿਤ ਦਿਖਾਵੈ ਰੂਪ ਰੇਖ ਜਾ ਕੇ ਕਛ ਨਾਹੀ ਭੇਖ ਅਭੇਖ ਸਭ ਕੇ ਘਟ ਮਾਹੀ ਜਾ ਪਰ ਕਿਰਪਾ ਚਛ ਕਰ ਹੀਰੈ ਤਾਂ ਕੀ ਕੌਣ ਛਾ ਕੋ ਛੇਰੈ ਜਛ ਬੁਝਾਂਗੇ ਆਕਾਸ ਬਨਾਇਓ ਦੇਵ ਦੇਵ ਥਪ ਬਾਦ ਰਚਾਇਓ ਭੂਮ ਬਾਰ ਬੰਚ ਤਤ ਪ੍ਰਕਾਸ਼ਾ ਆਪੈ ਦੇਖਤ ਬੈਠ ਤਮਾਸਾ ਦੋਹਰਾ ਜੀਵ ਜੰਤ ਸਭ ਥਾਪ ਕੈ ਪੰਥ ਬਨਾਏ ਦੋਏ ਝਗਰ ਪਚਾਏ ਆਪ ਮਹਿ ਮੋਹਿ ਨ ਚੀਨੈ ਕੋਏ ਚਉਪਈ ਯਹ ਸਭ ਭੇਦ ਸਾਧ ਕੋ ਜਾਣੈ ਸਤਨਾਮ ਕੋ ਤਤ ਪਛਾਨੈ ਜੋ ਸਾਧਕ ਯਾ ਕੋ ਲਗ ਪਾਵੈ ਜਨਨੀ ਜਠਰ ਬਹੁਰ ਨ ਆਵੈ ਦੁਹਰਾ ਜਬ ਜੋਗੀ ਐਸੇ ਕਹਿਓ ਤਬ ਰਾਜੈ ਮੁਸਕਾਏ ਤਤ ਬ੍ਰਹਮ ਕੇ ਬਾਦ ਕੋ ਉਚਰਤ ਭਇਓ ਬਨਾਏ ਚਉਬੀ ਜੋਗੀ ਡਿੰਬ ਕੇ ਜੋਗੀ ਜੀਰੋ ਜੋਗੀ ਦੇਖ ਜੋਗੀ ਹੀਰੋ ਸੋ ਜੋਗੀ ਜੋ ਜੋਗ ਪਛਾਨੈ ਸਤਨਾਮ ਬਿਨ ਅਵਰ ਨ ਜਾਣੈ ਦੁਹਰਾ ਬਿੰਬ ਦਿਖਾਇਓ ਜਗਤ ਕੋ ਜੋਗ ਨਾ ਉਪਜੋ ਜੀ ਯਾ ਜਗ ਕੇ ਸੁਖ ਤੇ ਗਇਓ ਜਨਮ ਬ੍ਰਿਥਾਗੇ ਕੀਐ ਚਉਪਈ ਤਬ ਜੋਗੀ ਹਸ ਬਚਨੋ ਚਾਰੋ ਸੁਨੋ ਰਾਵ ਜੂ ਗਿਆਨ ਹਮਾਰੋ ਸੋ ਜੋਗੀ ਜੋ ਜੋਗ ਪਛਾਨੈ ਸਤਨਾਮ ਬਿਨ ਅਵਰ ਨ ਜਾਣੈ ਦੋਰਾ ਜਬ ਚਾਹਤ ਆਤਮਾ ਇਕ ਤੇ ਭਇਓ ਅਨੇਕ ਅਨਕ ਭਾਂਤ ਪਸਰਤ ਜਗਤ ਬੌਰ ਏਕ ਕੋ ਏਕ ਚਉਪਈ ਯਾ ਨਹ ਮਰੈ ਨ ਕਾਹੂ ਮਾਰੈ ਫੂਲਾ ਲੋਕ ਪਰਮ ਵਿਚਾਰੈ ਘਟ ਘਟ ਵਿਆਪ ਕੇ ਅੰਤਰ ਜਾਮੀ ਸਭ ਹੀ ਮਹਿ ਰਵ ਰਹਿਓ ਸੁਆਮੀ ਕਬਿਤ ਕੋਰਾ ਕਹੂੰ ਪਇਓ ਕਹੂੰ ਹਾਥੀ ਵੈ ਕਹਿ ਗਇਓ ਕਹੂੰ ਪੰਛੀ ਰੂਪ ਲਇਓ ਕਹੂੰ ਫਲ ਫੂਲ ਰਹਿਓ ਹੈ ਪਾਵਕ ਵੈ ਦਇਓ ਕਹੂੰ ਪੌਣ ਰੂਪ ਕਹਿਓ ਕਹੂੰ ਚੀਤ ਵੈ ਕਹਿ ਗਇਓ ਕਹੂੰ ਪਾਣੀ ਵੈ ਕਹਿ ਬਹਿਓ ਹੈ ਅੰਬਰ ਉਤਾਰੇ ਰਾਵ ਨਾਦਕ ਸੰਘਾਰੇ ਕਹੂੰ ਬਾਨ ਮੈਂ ਬਿਹਾਰੇ ਐਸੇ ਵੇਦਨ ਮੈਂ ਕਹਿਓ ਐ ਪੁਰਖ ਵੈ ਆਪ ਕਹੂੰ ਇਸਤਰੀਨ ਕੋ ਰੂਪ ਧਰਿਓ ਮੂਰਖਨ ਭੇਦ ਤਾ ਕੋ ਲੈ ਕਹੂੰ ਨਾ ਲੈਓ ਹੈ ਚਉਪਈ ਕਵਣ ਮਰੈ ਕਾਕੋ ਕੋ ਮਾਰੈ ਭੂਲਾ ਲੋਕ ਭ੍ਰਮ ਵਿਚਾਰੈ ਯਹ ਨਾ ਮਰਤ ਮਾਰਦ ਹੈ ਨਾਹੀ ਜੋ ਰਾਜਾ ਸਮਝੋ ਮਨ ਮਾਹੀ ਦੋਹਰਾ ਬਿਨਾ ਨਾਮ ਤਾਕੇ ਜਪੇ ਬਾਲ ਬ੍ਰਿਧ ਕੋ ਹੋਏ ਰਾਵ ਰੰਗ ਰਾਜਾ ਸਭੈ ਜੀਤ ਨ ਰਹਸੀ ਕੋਏ ਚਉਪਈ ਸਤ ਨਾਮ ਜੋ ਜੀ ਲਗ ਪਾਵੇ ਤਾਕੇ ਕਾਲ ਨਿਕਟ ਨ ਆਵੇ ਬਿਨਾ ਨਾਮ ਤਾਕੇ ਜੋ ਰਹਿ ਹੈ ਬਾਨ ਗਿਰਪੁਰ ਮੰਦਰ ਸਭ ਟਹਿ ਹੈ ਦੋਹਰਾ ਚੱਕਿਆ ਕੈਸੇ ਪਟ ਬਨੇ ਗਗਨ ਭੂਮ ਪੁਨ ਦੋਏ ਦੂਹ ਪੁਰਨ ਮੈਂ ਆਏ ਕੈ ਸਾਬਤ ਗਿਆ ਨਾ ਕੋਏ ਚਉਪਈ ਸਤਨਾਮ ਜੋ ਪੁਰਖ ਪਛਾਨੈ ਸਤਨਾਮ ਲੈ ਬਚਨ ਪਰਮਾਨੈ ਸਤਨਾਮ ਮਾਰਗ ਲੈ ਚਲਹੀ ਤਾ ਕੋ ਕਾਲ ਨ ਕਬਹੂ ਦਲਹੀ ਦੋਹਰਾ ਐਸੇ ਬਚਨਨ ਹੀ ਰਾਜਾ ਭਇਓ ਉਦਾਸ ਭੂਮ ਦਰਬ ਘਰ ਰਾਜ ਤੇ ਚਿਤ ਮੈਂ ਭਇਓ ਨਿਰਾਸ ਜਬ ਰਾਣੀ ਐਸੇ ਸੁਨਿਓ ਦੁਖਤ ਭਈ ਮਨ ਮਾਹ ਦੇਸ ਗਰਵ ਗ੍ਰਹਿ ਛਾੜ ਕੇ ਜਾਤ ਲਖਿਓ ਨਰਨਾਹ ਤਬ ਰਾਣੀ ਅਤ ਦੁਖਤ ਵੈ ਮੰਤਰੀ ਲਿਓ ਬੁਲਾਏ ਕਿਉ ਹੂ ਨਿਰਪਗ੍ਰਹਿ ਰਾਖੀਐ ਕੀਜੈ ਕਛੂ ਪਾਏ ਚਉਪਈ ਤਬ ਮੰਤਰੀ ਬਚਨ ਉਚਾਰੋ ਸੁਣ ਰਾਣੀ ਤੈ ਮੰਤਰ ਮਾਰੋ ਐਸੋ ਜਤਨ ਆਜ ਹਮ ਕਰ ਹੈ ਨਿਰਪਗ੍ਰਹਿ ਰਾਖ ਜੋਗੀਐ ਮਰ ਹੈ ਰਾਣੀ ਜੋ ਹੋ ਕਹੋ ਸੋ ਕਰਿਓ ਰਾਜਾ ਜੂਤੇ ਨੈਕ ਨਾ ਡਰਿਓ ਯਾ ਜੁਗਿਆ ਕਹ ਧਾਮ ਬੁਲਈਓ ਲੌਂਡਾਰ ਭੂ ਮਾਂਜ ਗੜਈਓ ਦੋਰਾ ਤਬ ਰਾਣੀ ਤਿਉ ਹੀ ਕੀਓ ਜੁਗਿਆ ਲਿਓ ਬੁਲਾਏ ਲਉਣ ਡਾਰ ਭੂ ਖੋਦ ਕਹਿ ਗਹਿ ਤੇ ਦਿਓ ਦਬਾਏ ਚਉਪਈ ਜਾਏ ਨਿਰਵਤ ਪਦ ਬਚਨ ਉਚਾਰੇ ਜੁਗਿਆ ਮਾਟੀ ਲਈ ਤਿਹਾਰੇ ਮਰਤੀ ਬਾਰ ਬਚਨ ਜੋ ਕਹਿਓ ਸੋ ਮੈਂ ਦ੍ਰਿੜ ਕਰ ਜੀ ਮਹਿ ਗਇਓ ਮੋਰੀ ਕਹੀ ਭੂ ਸੋ ਕਹੀਓ ਤੁਮ ਬੈਠੇ ਗ੍ਰਹਿ ਮੈਂ ਰਹੀਓ ਇਨ ਰਾਨੀਨ ਕੋ ਤਾਪ ਨਾ ਦੀਜਹੁ ਰਾਜ ਜੋਗ ਦੋਨੋ ਹੀ ਜੋ ਹੁਣ ਮੋਸ ਹੋਇ ਇੱਕ ਬਚਨ ਉਚਾਰੋ ਜੋ ਨਿਰਭ ਕਹਿਓ ਨਾ ਕਰੈ ਤਿਆਰੋ ਤਪ ਪਾਛੇ ਇਹ ਵਚਨੋ ਚਰਿਓ ਰਾਜਾ ਜੂ ਕੇ ਤਪ ਕਹਾਰਿਓ ਜੋ ਤਨ ਕਹੀ ਸੋ ਪਾਛੇ ਕਹਿ ਹੋ ਤੁਮਰੇ ਸਗਲ ਭਰਮ ਕੋ ਦਇ ਹੋ ਅਬ ਸੁਨ ਲੈ ਤੈ ਬਚਨ ਹਮਾਰੋ ਜਾਤੇ ਰਹਿ ਹੈ ਰਾਜ ਤਿਹਾਰੋ ਦੋਰਾ ਸੁਤ ਬਾਲਕ ਤਰਨੀ ਤ੍ਰਿਆ ਤੈ ਤਿਆਗਤ ਸਭ ਸਾਜ ਸਭ ਵਿਦ ਕੀਓ ਕਸੂਤ ਗ੍ਰਹਿ ਕਿਉ ਕਰ ਰਾਸੀ ਰਾਜ ਪੂਤ ਪਰੇ ਲੋਟ ਤਰਨ ਤ੍ਰਿਆ ਪਰੀ ਬਿਲ ਲਾਏ ਬੰਦ ਪ੍ਰਿਤ ਰੋਦਨ ਕਰੈ ਰਾਜ ਬੰਸ ਤੇ ਜਾਏ ਚਉਬੀ ਚੇਲੇ ਸਭੈ ਆਨੰਦਿਤ ਪਏ ਦੁਰਬਲ ਹੁਤੇ ਪੁਸ਼ਟ ਵੈ ਗਏ ਨਾਥ ਨਿਰਪੈ ਜੋਗੀ ਕਰ ਲਿਆ ਹੈ ਦਵਾਰ ਦਵਾਰ ਕੇ ਟੂਕ ਮੰਗੈ ਹੈ ਦੋਹਰਾ ਨਿਰਪਕਾ ਜੋਗੀ ਭੇਸਦਾ ਅਬ ਹੀ ਲਿਆ ਹੈ ਨਾਥ ਯੋ ਮੂਰਖ ਜਾਣੈ ਨਹੀਂ ਕਾਂ ਭਈ ਤਿਹ ਸਾਥ ਸੁਤ ਬਾਲਕ ਤਰਨੀ ਤ੍ਰਿਆ ਕਿਉ ਨਿਰਭਛਾੜਤ ਮੋਹੇ ਚੇਰੀ ਸਭ ਰੋਦਨ ਕਰੈ ਦਇਆ ਨਾ ਉਪਜਿਤ ਤੋਹੇ ਸੁਣ ਰਾਣੀ ਤੋਸੋਂ ਕਹੋ ਬ੍ਰਹਮ ਗਿਆਨ ਕੋ ਭੇਦ ਜੋ ਕਛ ਸ਼ਾਸਤਰ ਸਿਮਰਤ ਕਹਤ ਔਰ ਉਚਾਰਤ ਭੇਦ ਚੌਪੀ ਸੁਤ ਹਿਤ ਕੈ ਮਾਤਾ ਦੁਲਰਾਵੈ ਕਾਲ ਮੂਲ ਪਰਦਾਤ ਪਜਾਵੈ ਵੋਹ ਨਿਤ ਲਖੈ ਪੂਤ ਬੜ ਜਾਵਤ ਲਹਿ ਨਾ ਮੂਲ ਕਾਲ ਨਿਜ ਕਾਵਤ ਕੋ ਮਾਤਾ ਬਨਤਾ ਸੁਤਾ ਪਾਂਚ ਤਤ ਕੀ ਦੇ ਦਿਵਸ ਚਾਰ ਕੋ ਵੇਖਨੋ ਅੰਤ ਖੇਹ ਕੀ ਖੇਹ ਚਉਪਈ ਪ੍ਰਾਣੀ ਜਨਮ ਪ੍ਰਥਮ ਜਬ ਆਵੈ ਬਾਲਾ ਪਨ ਮੈਂ ਜਨਮ ਗਵਾਵੈ ਤਰਨਾ ਪਨ ਵਿਖਿਆਨ ਕਹਿ ਕੀਨੋ ਕਭੂ ਨਾ ਬ੍ਰਹਮ ਤਤ ਕੋ ਚੀਨੋ ਦੋਹਰਾ ਬਿਰਧ ਭੈ ਤਨ ਕਾਂਪੀ ਨਾਮ ਨ ਜਪਿਓ ਜਾਏ ਬਿਨਾ ਭਜਨ ਭਗਵਾਨ ਕੇ ਪਾਪ ਗ੍ਰਹਿਤ ਤਨ ਆਏ ਮਿਰਤ ਲੋਕ ਮੈਂ ਆਏ ਕਹਿ ਬਾਲ ਬਿਰਧ ਕੋ ਹੋਏ ਊਚ ਨੀਚ ਰਾਜਾ ਪਰਜਾ ਜੀਤ ਨਰਾਸੀ ਕੋਏ ਰਾਣੀ ਐਸੇ ਬਚਨ ਸੁਨ ਭੂਮ ਪਰੀ ਮੁਰਛਾਏ ਪੋਸਤ ਕੀ ਨੀਂਦ ਜਿਉ ਸੋਇਓ ਨਾ ਸੋਇਓ ਜਾਏ ਜੋ ਉਪਜੋ ਸੋ ਬਿਨਸ ਹੈ ਜਗ ਰਹਿ ਬੋ ਦਿਨ ਚਾਰ ਸੁਤ ਬਨਤਾ ਦਾਸੀ ਕਹਾ ਦੇਖੋ ਤਤ ਵਿਚਾਰ ਛੰਦ ਪਤਿ ਪੂਤਨ ਤੇ ਰਹਿ ਵਿਜੈ ਪੂਤਨ ਤੇ ਪਈਐ ਦਿਰਵਕ ਕਪੂਤਨ ਜਾਏ ਰਾਜ ਪੂਤਨ ਬਹੁ ਰਈਐ ਪਿੰਡ ਪੁੱਤਰ ਹੀ ਦੇਹ ਪ੍ਰੀਤ ਪੂਤੋ ਉਪਜਾਵ ਹੈ ਬਹੁਤ ਦਿਨ ਕੋ ਬੈਰ ਗਇਓ ਪੂਤੈ ਬਹੁ ਰਾਵ ਹੈ ਜੋ ਪੂਤਨ ਕੋ ਛਾੜ ਨਿਰਭਤ ਤਪੱਸਿਆ ਕੋ ਜਾਵੇ ਪਰੈ ਨਰਕ ਸੋ ਜਾਏ ਅਦਕ ਤਨ ਮੈਂ ਦੁਖ ਪਾਵੇ ਨਾ ਕੋ ਹਮਾਰੋ ਪੂਤ ਨਾ ਕੋ ਹਮਰੀ ਕੋਈ ਨਾਰੀ ਨਾ ਕੋ ਹਮਾਰੋ ਪਿਤਾ ਨਾ ਕੋ ਹਮਰੀ ਮਹਤਾਰੀ ਨਾ ਕੋ ਹਮਾਰੀ ਭੈਣ ਨਾ ਕੋ ਹਮਰੋ ਕੋ ਭਾਈ ਨਾ ਕੋ ਹਮਾਰੋ ਦੇਸ ਹਉ ਨਾ ਕਾਹੂ ਕੋ ਰਾਈ ਬ੍ਰਿਥਾ ਜਗਤ ਮੈਂ ਆਏ ਜੋਗ ਬਿਨ ਜਨਮ ਗਵਾਇਓ ਤਜਿਓ ਰਾਜਰ ਪਾੜਿਐ ਜੀਰੇ ਮੋਹਿ ਭਾਇਓ ਜਨਨ ਜਠਨ ਮੈਂ ਆਏ ਪੁਰਖ ਬਹੁਤ ਉਦੂ ਭਾਵੈ ਮੂਤਰ ਧਾਨ ਕੋ ਪਾਇ ਕਹਤ ਹਮ ਭੂ ਕਮਾਵੈ ਥੂਕ ਤ੍ਰਿਆ ਕੋ ਚਾਟ ਕਹਤ ਅਧਰਾ ਅੰਮ੍ਰਿਤ ਪਾਇਓ ਬ੍ਰਿਥਾ ਜਗਤ ਮੈਂ ਜਨਮ ਬਿਨਾ ਜਗਦੀਸ਼ ਗਵਾਇਓ ਰਾਣੀ ਬਾਜ ਰਿਖ ਯਾਹੀ ਤੇ ਪੈ ਨਿਰਪਤ ਯਾਹੀ ਉਪਜਾਏ ਬਿਆਸ ਆਦਿਕ ਸਭ ਚਤੁਰ ਇਹੀ ਮਾਰਗ ਹੋਇ ਆਏ ਪਰਸੇ ਜਾ ਕੇ ਬਿਨਾ ਕਹੋ ਜਗ ਮੈਂ ਕੋ ਆਇਓ ਪ੍ਰਥਮੈਤ ਭਉ ਪਾਏ ਬਹੁਰ ਪਰਮੇਸ਼ਰ ਪਾਇਓ ਦੋਹਰਾ ਅਤ ਚਾਤੁਰ ਰਾਣੀ ਸੁਮਤ ਬਾਤਾਂ ਕਹੀ ਅਨੇਕ ਰੋਗੀ ਕਹਿ ਪਥ ਜਿਉ ਨਿਰਭਤ ਮਾਨਤ ਭਇਓ ਨਾ ਏਕ ਰਾਜਾ ਬਾਜ ਛੰਦ ਪੁਨ ਰਾਜੈ ਜੋ ਕਹੀ ਬਚਨ ਸੁਨ ਮੇਰੋ ਰਾਣੀ ਬ੍ਰਹਮ ਗਿਆਨ ਕੀ ਬਾਤ ਕਛੂ ਤੈ ਨੈਕ ਨਾ ਜਾਣੀ ਕਹਾ ਬਾਪੁਰੀ ਤ੍ਰਿਆ ਨਿਹ ਜਾਸੋ ਅਤਿ ਹੈ ਮਹਾਮੂਤਰ ਕੋ ਧਾਮ ਵਿਹਾਸ ਆਗੇ ਤੇ ਧਰ ਹੈ ਦੋਹਰਾ ਪੁਨ ਰਾਜਾ ਐਸੇ ਕਹਿਓ ਸੁਨੋ ਰਾਜਕੁਮਾਰੀ ਜੋ ਜੋਗੀ ਤੁਮ ਸੋ ਕਹਿਓ ਸੋ ਮੋਹਿ ਕਹੋ ਸੁਧਾਰੀ ਚੌਪਈ ਦੁਤੀਆ ਬਚਨ ਜੋਗੀ ਜੋ ਕਹਿਓ ਸੋ ਮੈਂ ਹਿਰਦਾ ਬੀਚ ਦ੍ਰਿੜ ਗਇਓ ਜੋ ਤੁਮ ਕਹੋ ਸੋ ਬਚਨ ਬਖਾਨੋ ਤੁਮ ਜੋ ਸਾਜ ਜਾਣ ਜੀ ਮਾਨੋ ਮੰਦਰੇ ਕੁਜਾਰੋ ਸਰੀਓ ਬੈਠੇ ਤਾਂ ਤਪੱਸਿਆ ਕਰਿਓ ਹਉ ਤਹ ਔਰ ਮੂਰਤ ਧਾਰਿਆ ਹਉ ਬ੍ਰਹਮ ਗਿਆਨ ਨਿਰਪ ਕੋ ਸਮਝਾਇ ਹਉ ਦੋਹਰਾ ਬਾਣੀ ਤਹ ਆਕਾਸ ਕੀ ਹੋਇ ਹੈ ਤੁਮੈ ਬਨਾਏ ਤਬ ਤੁਮ ਸਤ ਪਛਾਨਿਓ ਜੋਗੀ ਪਹੁੰਚੋ ਆਏ ਚਉਪਈ ਰਾਣੀ ਬਨ ਮੈਂ ਸਦਨ ਸਵਾਰਿਓ ਛਾਤ ਬੀਚ ਰੋਜਨ ਇਕ ਧਾਰਿਓ ਜਾ ਕੇ ਵਿਖੈ ਮਨੁਛ ਛਪ ਰਹਿ ਜੋ ਚਾਹੈ ਚਿਤ ਮੈਂ ਸੋ ਕਹੈ ਬੈਠੇ ਤਰੇ ਨਜ਼ਰ ਨਹਿ ਆਵੈ ਬਾਣੀ ਨਭੀ ਕੀ ਲਖ ਜਾਵੈ ਰਾਣੀ ਤਾਂ ਪੁਰਖ ਬੈਠਾਇਓ ਅਮਿਤ ਦਰਬਦੈ ਤਾਂ ਸਿਖਾਇਓ ਦੋਹਰਾ ਏਕ ਪੁਰਖ ਚਾਕਰ ਹੁਤੋ ਨਾਮ ਸਿੰਘ ਆਨੂਪ ਵਹਿ ਜੁਗਿਆ ਕੀ ਬੈਸਥੋ ਤਾ ਕੀ ਸਕਲ ਸਰੂਪ ਚਉਪਈ ਤਾਸੋ ਕਹੋ ਨਿਰਪੈ ਸਮਝਈਓ ਤੂੰ ਜੋਗੀ ਆਪੇ ਠਹਿਰਈਓ ਕਿਉ ਹੂ ਨਿਰਪੈ ਮੋਰ ਘਰ ਲਿਆਵੋ ਜੋ ਕਛ ਮੁਖ ਮੰਗੋ ਸੋ ਪਾਵੋ ਦੋਹਰਾ ਜਬ ਤਾਸੋ ਐਸੋ ਬਚਨ ਰਾਣੀ ਕਹਿਓ ਬੁਲਾਏ ਚਤੁਰ ਪੁਰਖ ਆਗੇ ਹੁਤੋ ਸਕਲ ਭੇਦ ਗਇਓ ਪਾਏ ਚੌਬੀ ਤਬ ਰਾਣੀ ਰਾਜਾ ਪੈ ਆਈ ਲੀਨੇ ਦ્વੈ ਕੰਥਾ ਕਰਵਾਈ ਇਕ ਤੁਮ ਧਰੋ ਏਕ ਹਉ ਧਰ ਹੋ ਤੁਮਰੇ ਸੰਗ ਤਪੱਸਿਆ ਕਰ ਹੋ ਦੋਰਾ ਜਬ ਰਾਣੀ ਐਸੇ ਕਹਿਓ ਤਬ ਰਾਜਾ ਮੁਸਕਾਏ ਜੋ ਤਾ ਸੋ ਬਾਤੈ ਕਰੀ ਸੋ ਤੋਹਿ ਕਹੋ ਸੁਨਾਏ ਸੋਈਆ ਹੈ ਬਨ ਕੋ ਬਸ ਬੋ ਦੁਖ ਕੋ ਕਹੋ ਸੁੰਦਰ ਤੂੰ ਸੰਗ ਕਿਉ ਨਬਿਹੈ ਹੈ ਸੀਤ ਤੁਸਾਰ ਪਰੈ ਤਨ ਪੈ ਸੋਈ ਤੋ ਤਬ ਤਉ ਹਟੂ ਨਾ ਗਹਿ ਹੈ ਸਾਲ ਤਮਾਲ ਬੜੇ ਜਹ ਬਿਆਲ ਨਿਹਾਲ ਤਿਨੈ ਬਹੁਤਾ ਬਿਲ ਲੈ ਹੈ ਤੂੰ ਸੋ ਕੁਮਾਰੀ ਕਰੀ ਕਰਤਾਰ ਸੋ ਹਾਰ ਪਰੇ ਤੋਹਿ ਕੌਣ ਉਠੈ ਹੈ ਰਾਣੀ ਬਾਜ ਸੀਤ ਸਮੀਰ ਸਹੁ ਤਨ ਪੈ ਸੁਨ ਨਾਥ ਤੁਮੈ ਅਬ ਛਾੜ ਨਾ ਜੈ ਹੂੰ ਸਾਲ ਤਮਾਲ ਬੜੇ ਜਹ ਬਿਆਲ ਨਿਹਾਲ ਤਿਨੈ ਕਜ ਨਾ ਡਰ ਪੈ ਹੂੰ ਰਾਜ ਤਜੋ ਸਜ ਸਾਜ ਤਪੋ ਧਨ ਲਾਜ ਤਰੇ ਪ੍ਰਭ ਸੰਗ ਸਿਧੈ ਹੋ ਬਾਤ ਇਹ ਦੁਖ ਗਾਤ ਸੋ ਬਨ ਨਾਇਕ ਕੇ ਸੰਗ ਪਾਚ ਬੈ ਹੋ ਰਾਜਾ ਬਾਜ ਦੋਹਰਾ ਰਾਜ ਭਲੀ ਵਿਦ ਰਾਖਿਓ ਨਾਸ ਮਰਿਓ ਨਿਤ ਸੁਤ ਸੇਵਾ ਨਿਤ ਕੀਜਿਓ ਬਚਨ ਧਾਰਿਓ ਚਿਤ ਸਵਈਆ ਰਾਜ ਤਜੋ ਸਜ ਸਾਜ ਤਪੋ ਤਨ ਕਾਜ ਨਾ ਬਾਸ ਕੀ ਠਕੁਰਾਈ ਅਸੁਰ ਪਦਾਂਤ ਬਨੇ ਬਨਵਾਰਨ ਚਾਹਤੋ ਨਾ ਕਛੂ ਪ੍ਰਵਤਾਈ ਬਾਲਕ ਭਾਰਤ ਜੇ ਬਰਿਨਾਰ ਤਜੋ ਸਸੁਰਾਰ ਯਹ ਠਹਰਾਈ ਜਾਏ ਬਸੋ ਬਨ ਮੈਂ ਸੁਖ ਸੋ ਸੁਣ ਸੁੰਦਰੀ ਆਜ ਹੈ ਮਨ ਭਾਈ ਦੋਹਰਾ ਜੋ ਇਸਤਰੀ ਪਦ ਛਾੜ ਕੇ ਬਸ ਧਾਮ ਕੇ ਮਾਹੇ ਤਿਨ ਕੋ ਆਗੇ ਸਵਰਗ ਕੇ ਭੀਤਰ ਪੈਠ ਬਨਾਹੇ ਰਾਣੀ ਬਾਜ ਕਬਿਤ बालकन भोरों राज इंद्रों को छोरों और भूखनन तोरों कठिनाई ऐसी चालों पात फल खै हो सिंह सांप दे डरे हो नाहे बिना प्राण प्यारे के हिमाचल मैं गल हो जौन हो सो है हो मुख देखो पाछे चली जय हो नातो ब्रहागन की आग बीज बल हो कौन काज राज हूँ को साज महाराज बिन नाथ जू त्यारो रहे रहो चले चल हो सवैया ਦੇਸ ਤਜੋ ਕਰ ਪੇਸ ਤਪੋ ਤਨ ਕੇਸ ਮਰੋਰ ਜਟਾਨ ਸਵਾਰੋਂ ਲੇਸ ਕਰੋ ਨਾ ਕਛੂ ਧਨ ਕੋ ਪ੍ਰਭ ਕੀ ਪਨਿਆ ਪਰ ਹੋਇ ਤਨਵਾਰੋਂ ਬਾਲਕ ਕਰੋਰ ਕਰੋ ਇਕ ਹੋਰ ਸੋ ਬਸਤਰਨ ਛੋਰ ਕੈ ਰਾਮ ਸੰਭਾਰੋਂ ਇੰਦਰ ਕੇ ਰਾਜ ਨਹੀਂ ਮੋਇ ਕਾਜ ਬਿਨਾ ਮਹਾਰਾਜ ਸਭੈ ਘਰ ਜਾਰੋ ਅੰਗਨ ਮੈਂ ਸਜ ਹੋ ਭਗਵੇ ਪਟ ਹਾਥ ਵਿਖੈ ਚਿਪਿਆ ਗਹਿ ਲੈ ਹੋ ਮੁੰਦਰਨ ਕਾਂਤ ਤਰੈ ਆਪਣੇ ਤਵ ਮੂਰਤ ਪਿਛੈ ਮੰਗ ਗਹਿ ਹੋ ਨਾ ਚਲੋ ਤੁਮ ਠੌਰ ਜਹਾਂ ਹਮੂ ਤੇ ਠੌਰ ਬਿਖੈ ਚਲ ਜੈ ਹੋ ਤਾਮ ਰਹੋ ਨਹਿ ਬਾਤ ਕਹੂੰ ਪਟ ਫਾਰ ਸਬੈ ਅਬ ਜੋਗਨ ਹੋਇ ਹੂੰ ਰਾਜਾ ਬਾਦ ਰਾਣੀ ਕੋ ਰੂਪ ਨਿਹਾਰ ਮਹੀ ਪਦ ਸੋਚ ਵਿਚਾਰ ਕਰਿਓ ਚਿਤ ਮਾਹੀ ਰਾਜ ਕਰੋ ਸੁਖ ਸੋ ਸੁਣੀ ਸੁੰਦਰ ਤੋਹੇ ਤਜੇ ਲਰਕਾ ਮਰ ਜਾਹੀ ਸੋ ਨਾ ਮਿਟੈ ਨਾ ਹਟੈ ਬਣਤੇ ਨਿਰਭਚਾਰ ਪਛੋਰ ਭਲੇ ਅਵਗਾਹੀ ਮਾਤ ਪਰੀ ਬਿਲਲਾਤ ਤਰਾ ਪਰ ਨਾਰ ਹਠੀ ਹੱਠ ਛਾੜਤ ਨਾਹੀ ਅੜਿਲ ਜਬ ਰਾਣੀ ਨਿਟ ਲਖੀ ਸਤ ਜੋਗਨ ਭਈ ਛੋਰ ਨ ਚੱਲਿਓ ਤਾਮ ਸੰਗ ਆਪਣੇ ਲਈ ਧਾਰ ਜੋਗ ਕੋ ਭੇਸ ਮਾਤ ਪੈ ਆਇਓ ਹੋ ਭੇਸ ਜੋਗ ਨਿਰਭੇਰ ਸਭਨ ਦੁਖ ਪਾਇਓ ਦੋਹਰਾ ਵਿਦਾ ਦੀਜੀਐ ਦਾਸ ਕਉ ਮਨ ਕਉ ਕਰੈ ਪਿਆਨ ਬੇਦ ਵਿਧਾਨਨ ਧਿਆਇ ਹਉ ਜੋ ਭਾਵ ਕੇ ਭਗਵਾਨ ਮਾਤਾ ਬਾਜ ਸਵਈਆ ਪੂਤ ਰਹੋ ਬਲ ਜਾਉ ਕਛੂ ਦਿਨ ਪਾਲ ਕਰੋ ਇਨ ਦੇਸਨ ਕਉ ਤੁਹੇ ਕਿਉ ਕਰ ਜਾਣ ਕਹੋ ਮੁਖ ਤੇ ਅਤ ਹੀ ਦੁਖ ਲਾਗਤ ਹੈ ਮਨ ਕਉ ਗ੍ਰਹਿ ਤੇ ਤੋਇ ਕਾੜ ਇਤੋ ਸੁਖ ਛਾੜ ਕਹਾਂ ਕਹਿਉ ਇਨ ਲੋਗਨ ਕਉ ਸੁਨ ਸਾਜ ਸਪੂਤ ਕਹੋ ਮੁਖ ਤੇ ਤੋਇ ਕੈਸੇ ਕਹਿ ਦਿਉ ਵਿਦਾ ਬਨ ਕਉ ਚਉਪਈ ਰਾਜ ਕਰੋ ਸੁਤ ਬਨ ਨਾ ਪਧਾਰੋ ਮੇਰੋ ਕਹੋ ਮੰਤਰ ਵਿਚਾਰੋ ਲੋਗਣ ਕੇ ਕਹਬੋ ਅਨਸਰੀਐ ਰਾਜੋ ਘਰ ਹੀ ਮੈਂ ਕਰੀਐ ਰਾਜਾ ਬਾਜ ਦੋਹਰਾ ਮਾਤਾ ਸੀਸ ਝੁਕਾਇ ਕੈ ਪੁਨ ਬੋਲਿਓ ਨਿਰਪਮੈਨ ਊਚ ਨੀਚ ਰਾਜਾ ਪ੍ਰਜਾ ਜੈ ਹੈ ਜਮ ਕੇ ਐਨ ਸੋਈਆ ਮਾਤ ਕੀ ਬਾਤ ਨਾ ਮਾਨੀ ਕਛੂ ਤਜ ਰੋਤ ਹੀ ਰਣ ਵਾਸੈ ਆਇਓ ਆਪਤ ਹੀ ਤਿਜ ਲੋਗ ਬੁਲਾਏ ਜਿਤੋ ਤਨ ਹੋ ਘਰ ਮੋ ਸੋ ਲੁਟਾਇਓ ਸੰਗ ਲੈ ਬਨਤਾ ਆਪਣੀ ਬਨ ਕੈ ਜੁਗਿਆ ਬਨ ਹੋਰ ਸਿਧਾਇਓ ਤਿਆਗ ਕੈ ਦੇਸ ਭਇਓ ਅਥਿਤੇਸ ਭਜੋ ਜਗਤੇਸ ਯਹ ਠਹਰਾਇਓ ਕਵਿਤ ਲਾਂਬੀ ਲਾਂਬੀ ਸਾਰ ਜਹਾਂ ਉੱਚੇ ਵਟ ਤਾਲ ਤਾਂ ਐਸੀ ਠੌਰ ਤਪ ਕੋ ਪਧਾਰੈ ਐਸੋ ਕੌਣ ਹੈ ਜਾ ਕੀ ਪ੍ਰਵਾ ਦੇਖੀ ਪ੍ਰਵਾ ਖਾਂਡਵ ਕੀ ਫੀਕੀ ਲਾਗੈ ਨੰਦਨ ਨਿਹਾਰ ਬਨ ਐਸੋ ਭਜੈ ਮੌਨ ਹੈ ਤਾਰਨ ਕੀ ਕਹਾ ਨੈਕ ਨਵਨਾ ਨਿਹਾਰਿਓ ਜਾਏ ਸੂਰਜ ਕੀ ਜੋਤ ਤਹਾਂ ਚੰਦਰ ਕੀ ਨਾ ਜਾਉਨ ਹੈ ਦੇਵ ਨਾ ਨਿਹਾਰਿਓ ਦੈਤ ਕੋਉ ਨਾ ਬਿਹਾਰਿਓ ਜਹਾਂ ਪੰਛੀ ਕੀ ਨਾ ਗਮੈ ਤਹਾ ਚੀਟੀ ਕੋ ਨਾ ਗਉਣ ਹੈ ਚਉਪਈ ਜਬ ਐਸੇ ਬਨ ਮੈਂ ਤੂ ਗਏ ਹੀਰਤ ਤਮਨ ਮਾਲ ਕੋ ਭੈ ਤੁਰਤ ਤਾਹੇ ਨਿਰਵਚਨ ਸੁਨਾਇਓ ਤਪ ਕੋ ਭਰੋ ਠੌਰ ਹਮ ਪਾਇਓ ਰਾਣੀ ਬਾਤ ਯਾ ਮੈਂ ਬੈਠ ਪਥਿਆ ਕਰ ਹੈ RAM RAM ਮੁਖ ਤੇ ਉਚਾਰ ਹੈ ਯਾ ਘਰ ਮੈਂ ਦਿਨ ਕਿਤਕ ਬਤੈ ਹੈ ਭਸਮੀ ਭੂਤ ਪਾਪ ਸਭ ਕਹਿ ਹੈ ਦੋਹਰਾ ਰਾਣੀ ਜਹ ਬੁਲਾਇ ਕੈ ਭੇਦ ਕਹਿਓ ਸਮਝਾਏ ਵਹਿ ਪੁਰਖ ਜੁਗਿਆ ਬਨਿਓ ਨਿਰਪਹਿ ਮਿਲਤ ਭਇਓ ਆਏ ਚਉਪੀ ਨਿਰਪ ਕੋ ਤ੍ਰਿਆ ਕਹਿਓ ਸਮਝਾਈ ਜੋਗੀ ਵੈ ਪਹੁੰਚਿਓ ਆਈ ਮਰਤ ਬਚਨ ਮੋਸੋ ਤਿਨ ਕਹਿਓ ਸੋ ਮੈਂ ਆਜ ਸਾਚ ਕਰ ਲੈਓ ਦੋਰਾ ਉਠ ਰਾਜਾ ਪਾਇਨ ਪਰਿਓ ਤਾਕਾ ਗੁਰੂ ਪਛਾਨੇ ਬੈਠ ਗੋਸ਼ ਦੋਨੋ ਕਰੀ ਸੋ ਮੈਂ ਕਾਹਤ ਬਖਾਨੇ ਜੋਗੀ ਬਾਤ ਨਾਏ ਨਦੀ ਸੋ ਜੋ ਨਿਰਪਤ ਬੈਠੋਗੇ ਖਿਆਏ ਤਬ ਤੁਮ ਸਹਿ ਮੈਂ ਭਾਖਿਓ ਬ੍ਰਹਮ ਬਾਦ ਸਮਝਾਏ ਚਉਪਈ ਐਸੇ ਜਤਨ ਨਿਰਪਤ ਕੋ ਟਾਰਿਓ ਛਾਤ ਵਿਖੈ ਕਿ ਨਰ ਪੈ ਠਾਰਿਓ ਸਾਧ ਸਾਧ ਇਹ ਬਚ ਸੁਨ ਕਹੀਓ ਤੀਨ ਬਾਰ ਕਹਿ ਕਹਿ ਚੁਪ ਰਹੀਓ ਨਾਇ ਤੋਏ ਰਾਜਾ ਜਬ ਆਇਓ ਤਬ ਤਿਹ ਨਰ ਯੋ ਬਚਨ ਸੁਨਾਇਓ ਸੁਣ ਨਿਰਪ ਜਬ ਮਾਟੀ ਮੈਂ ਲਈ ਧਰਮ ਰਾਜ ਆਗਿਆ ਮੋਹਿ ਦਈ ਦੋਹਰਾ ਤੈ ਰਾਜਾ ਕੋ ਤੀਰਤਾਜ ਕਿਉ ਆਇਓ ਏ ਠੌਰ ਮੋ ਸੋ ਬ੍ਰਥਾ ਬਖਾਨੀਐ ਸੁਨ ਇਨ ਸਿਰ ਮੋਰ ਚਉਪਈ ਧਰਮ ਰਾਜ ਮੋਹਿ ਬਚਨ ਉਚਾਰੇ ਸੋ ਹੋ ਕਾਤ ਹੋ ਤੀਰਥ ਹਾਰੇ ਮੋਰੀ ਕਹੀ ਰਾਵ ਸੋ ਕਹੀਓ ਨਾ ਤਰ ਭ੍ਰਮਤ ਨਰਕ ਮੈਂ ਰਹੀਓ ਜੈ ਸੋ ਕੋੜ ਜੱਗੇ ਤਬ ਕੀਨੋ ਤੈ ਸੋ ਸਾਜ ਨਿਆਇ ਕਰ ਦੀਨੋ ਨਿਆਇ ਸ਼ਾਸਤਰ ਲੈ ਰਾਜ ਕਮਾਵੈ ਤਾ ਕੈ ਨਿਕਟ ਕਾਲ ਨਹਿ ਆਵੈ ਦੋਹਰਾ ਜੋ ਨਿਰਪ ਨਿਆਇ ਕਰੈ ਨਹੀਂ ਬੋਲਤ ਝੂਠ ਬਨਾਏ ਰਾਜ ਤਿਆਗ ਤਪੱਸਿਆ ਕਰੈ ਪਰੈ ਨਰਕ ਮਹਿ ਜਾਏ ਬ੍ਰਿਧ ਮਾਤ ਅਰਤਾਤ ਕੀ ਸੇਵਾ ਕਰਿਓ ਨਿਤ ਤਿਆਗ ਨ ਬਨ ਕੋ ਜਾਈਐ ਇਹ ਧਰਮ ਸੁਨ ਮਿਤ ਜੋ ਹੋ ਜੋਗੀ ਵਹਿ ਹੋ ਪਠੈ ਦਿਓ ਤ੍ਰਮ ਰਾਏ ਤਉ ਹੋ ਇਆ ਬੋਲੇ ਤੁਰਤ ਆਪਣੋ ਰੂਪ ਛਪਾਏ ਜਬ ਜੋਗੀ ਐਸੇ ਕਹਿਓ ਤਾਹ ਭੇਦ ਸਮਝਾਏ ਸਤ ਸਤ ਤਵ ਤਿਨ ਕਹਿਓ ਤੀਨ ਬਾਰ ਮੁਸਕਾਏ ਜੀਵੋ ਜਗ ਕੋ ਸਾਲ ਹੈ ਇਹ ਕਠਨ ਦੁਐ ਕਾਮ ਰਾਤ ਸੰਭਰ ਗੋ ਰਾਜ ਕੋ ਰਾਤ ਸੰਭਰ ਗੋ ਰਾਮ ਚਉਪਈ ਮਹਾਰਾਜ ਐਸੀ ਸੁਬਾਨੀ ਚਿਤ ਕੈ ਬਿਖੈ ਸਾਚ ਕਰਮਾਨੀ ਦਿਨ ਕੋ ਰਾਜ ਆਪਨੋ ਕਰਿਓ ਪਰੇ ਰਾਤਰੀ ਕੇ RAM ਸੰਭਰਿਓ ਰਾਣੀ ਮਹਾਰਾਜ ਸਮਝਾਇ ਸੇ ਜੋਗ ਮਾਰਗ ਤੇ ਛਲ ਬਹੁ ਰਾਇਸ ਨਿਰਪ ਧਰ ਬਸਤਰ ਧਾਮ ਮੈਂ ਆਇਓ ਬੋਰ ਆਪਨੋ ਰਾਜ ਕਮਾਇਓ ਦੋਹਰਾ ਜੀਵ ਤੇ ਜੁਗਿਆ ਮਾਰਿਓ ਭੂਕੇ ਵਿਖੇ ਗਡਾਏ ਤ੍ਰੀ ਨਿਰਪ ਕੋ ਬਹੁ ਰਾਇਓ ਐਸੋ ਚਰਿਤ ਬਨਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਇਕਾਸਵੋਂ ਤ੍ਰਿਤਰ ਸਮਾਪਤ ਮਸਤ ਸੁਭ ਮਸਤ ਅਪਜੂ